ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਸਹਾਇ ਅਥ ਸ੍ਰੀ ਤ੍ਰਿਤਰੋ ਪਖਿਆਨ ਲਿਖਿਤੇ ਤੇ ਪਾਤਸ਼ਾਹੀ ਦਸਵੀਂ ਭੁਜੰਗ ਛੰਦ ਤਵ ਪ੍ਰਸਾਦ ਤੁਹੀ ਖੜਗ ਤਾਰਾ ਤੁਹੀ ਬਾੜਵਾਰੀ ਤੁਹੀ ਧੀਰ ਤਰਵਾਰ ਤੀਕ ਟਾਰੀ ਹਲੱਬੀ ਜੁਨੱਬੀ ਮਗਰ ਵੀ ਤੁਹੀ ਹੈ ਨਿਹਾਰੋ ਜਹਾਂ ਆਪ ਠਾਢੀ ਵਹੀ ਹੈ ਤੁਹੀ ਜੋਗ ਮਾਇਆ ਤੁਹੀ ਬਾਗਬਾਨੀ ਤੁਹੀ ਆਪ ਰੂਪਾ ਤੁਹੀ ਸ੍ਰੀ ਭਵਾਨੀ ਤੁਹੀ ਵਿਸ਼ਨ ਤੂੰ ਬ੍ਰਹਮ ਤੂੰ ਰੁਦਰ ਰਾਜੈ ਤੁਹੀ ਵਿਸ਼ਵ ਮਾਤਾ ਸਦਾ ਜੈ ਬਿਰਾਜੈ ਤੁਹੀ ਦੇਵ ਤੂੰ ਦਇਤ ਤੈ ਜਾਛੁ ਪਾਏ ਤੁਹੀ ਤੁਰਕ ਹਿੰਦੂ ਜਗਤ ਮੈਂ ਬਨਾਏ ਤੁਹੀ ਪੰਥ ਵੈ ਅਵਤਰੀ ਸ੍ਰਿਸ਼ਟ ਮਾਹੀ ਤੁਹੀ ਬਕਤਰ ਤੇ ਬ੍ਰਹਮ ਬਾਦੋ ਬਕਾਈ ਤੁਹੀ ਵਿਕਰਤ ਰੂਪਾ ਤੁਹੀ ਚਾਰ ਨੈਣਾ ਤੁਹੀ ਰੂਪ ਵਾਲਾ ਤੁਹੀ ਬੱਕਰ ਬੈਨਾ ਤੁਹੀ ਬੱਕਰ ਤੇ ਵੇਦ ਚਾਰੋ ਉਚਾਰੇ ਤੁਹੀ ਸੁੰਭ ਲੈ ਸੁੰਭ ਦਾਨੋ ਸੰਘਾਰੇ ਜਗੈ ਜੰਗ ਤੋ ਸੋ ਭਜੈ ਭੂਪ ਪਾਰੀ ਬਧੇ ਛਾੜਬਾ ਨਾ ਕੱਢੀ ਬਾੜਵਾਰੀ ਤੂੰ ਨਰ ਸਿੰਘ ਹੋਇ ਕੈ ਹਿਰਾ ਨਾਚ ਮਾਰਿਓ ਤੁਹੀ ਦਾੜ ਪੈ ਭੂਮ ਕੋ ਭਾਰ ਧਾਰਿਓ ਤੁਹੀ RAM ਵੈ ਕੈ ਹਟੀ ਦੈਤ ਘਾਇਓ ਤੁਹੀ ਕ੍ਰਿਸ਼ਨ ਵੈ ਕੰਸ ਕੇ ਸੀਖ ਪਾਇਓ ਤੁਹੀ ਜਾਲ ਪਾ ਕਾਲ ਕਾ ਕੈ ਬਖਾਨੀ ਤੁਹੀ ਚੌਦ ਹੂੰ ਲੋਕ ਕੀ ਰਾਜ ਰਾਜਧਾਨੀ ਤੁਹੀ ਕਾਲ ਕੀ ਰਾਤ੍ਰਿ ਹੈ ਕੈ ਬਿਹਾਰੈ ਤੁਹੀ ਆਦਿ ਪਾਵੈ ਤੁਹੀ ਅੰਤ ਮਾਰੈ ਤੁਹੀ ਰਾਜ ਰਾਜੇਸ਼ਵਰੀ ਕੈ ਬਖਾਨੀ ਤੁਹੀ ਚੌਦਹੂ ਲੋਕ ਕੀ ਆਪ ਰਾਨੀ ਤੁਮੈ ਲੋਗੇ ਉਗਰਾ ਅਤਿ ਉਗਰਾ ਬਖਾਨੈ ਤੁਮੈ ਅਦਰਜਾ ਬਿਆਸ ਬਾਣੀ ਪਛਾਨੈ ਤੁਮੀ ਸੇਸ ਕੀ ਆਪ ਸੇਜਿਆ ਬਨਾਈ ਤੁਹੀ ਕੇਸਰੀ ਬਾਹਨੀ ਕਹਿ ਕਹਾਈ ਤੋ ਤੋ ਸਾਰ ਕੂਟਾਨ ਕਰ ਕੈ ਸੁਹਾਇਓ ਤੁਹੀ ਚੰਡਿਓ ਮੁੰਡ ਦਾ ਨੋਖ ਪਾਇਓ ਤੁਹੀ ਰਗਤ ਬੀਜਾਰ ਸਭ ਜੁਦ ਕੀਨੋ ਤੁਹੀ ਹਾਥ ਤੈ ਰਾਖ ਦੇਵੇ ਸੁਲੀਨੋ ਤੁਹੀ ਮੈਖ ਧਾਨੋ ਬੜੇ ਕੋਪ ਕਾਇਓ ਤੂੰ ਤੂੰ ਰਾਸ ਆਸ ਕੀ ਸੋ ਜਰਾਇਓ ਤੁਹੀ ਕੌਜ ਬਕਰਤਾ ਪਨੇ ਤੇ ਉਚਾਰਿਓ ਵਿੜਾ ਲਾਚਿਓ ਚਿਛ ਰਾਛਸ ਵਿਡਾਰਿਓ ਤੁਹੀ ਡਾਹ ਡਾਹ ਕੈ ਡਵਰ ਕੋ ਬਜਾਇਓ ਤੁਹੀ ਕਾ ਕਹ ਕੈ ਹਸੀ ਜੁਧ ਪਾਇਓ ਤੁਹੀ ਅਸ਼ਟ ਅਸ਼ਟ ਹਾਥ ਮੈਂ ਅਸਤਰ ਧਾਰੇ ਅਜੈ ਜੈ ਕਿਤੇ ਕੇ ਸੁਹੂ ਤੇ ਪਛਾਰੇ ਜਯੰਤੀ ਤੁਹੀ ਮੰਗਲਾ ਰੂਪ ਕਾਲੀ ਕਪਾਲਨ ਤੁਹੀ ਹੈ ਤੁਹੀ ਭਦਰ ਕਾਲੀ ਦੁਰਗਾ ਤੂੰ ਛਿਮਾ ਤੂੰ ਸ਼ਿਵਾ ਰੂਪ ਤੋਰੋ ਤੁ ਧਾਤਰੀ ਸਵਾਹਾ ਨਮਸਕਾਰ ਮੋਰੋ ਤੁਹੀ ਪ੍ਰਾਤ ਸੰਧਿਆ ਅਰੁਣ ਵਸਤਰ ਤਾਰੇ ਤੁਮੰਗ ਧਿਆਨ ਮੈਂ ਸੁਕਲ ਅੰਬਰ ਸੁਧਾਰੇ ਤੁਹੀ ਪੀਤ ਬਾਨਾ ਸੇ ਅੰਕਾਲ ਤਾਰਿਓ ਸਵੈ ਸਾਧੂਨ ਕੋ ਮਹਾ ਮੋਹ ਟਾਰਿਓ ਤੁਹੀ ਆਪ ਕੋ ਰਖਤ ਦੰਤਾ ਕਹੈ ਹੈ ਤੁਹੀ ਵਿਪਰ ਚਿੰਤਾਨ ਹੂੰ ਕੋ ਚਬੈ ਹੈ ਤੁਹੀ ਨੰਦ ਕੇ ਤਾਮ ਮੈਂ ਔਤਰੈਗੀ ਤੋ ਸਾਕੰਗ ਪਰੀ ਸਾਖ ਸੋ ਤਨ ਪਰੈਗੀ ਤੋ ਬੋਧਾ ਤੁਹੀ ਮਛ ਕੋ ਰੂਪ ਕਹਿ ਹੈ ਤੁਹੀ ਕਛ ਵੈ ਕਹਿ ਸਮੁੰਦਰੈ ਮਥੈ ਹੈ ਤੁਹੀ ਆਪ ਦਿਜ ਰਾਮ ਕੋ ਰੂਪ ਤਰ ਹੈ ਨਿਛਤਰਾ ਪ੍ਰਿਥੀ ਬਾਰ 21 ਕਰ ਹੈ ਤੁਹੀ ਆਪ ਕੋ ਨਿਹ ਕਲੰਕੀ ਬਨੈ ਹੈ ਸਭੈ ਹੀ ਮਿਲੇ ਛਾਨ ਕੋ ਨਾਸ ਕੈ ਹੈ ਮਈਆ ਜਾਨ ਚੇਰੋ ਮਇਆ ਮੋਹਿ ਕੀਜੈ ਚਹੋ ਚਿਤ ਮੈਂ ਜੋ ਵਹਿ ਮੋਹਿ ਦੀਜੈ ਸੁਈਆ ਮੁੰਡ ਕੀ ਮਾਲ ਦਸਾਨ ਕੇ ਅੰਬਰ ਬਾਮ ਕਰਿਓ ਗਲ ਮੈਂ ਸੁਭਾਰੋ ਲੋਚਨ ਲਾਲ ਕਰਾਲ ਦੇ ਪੈ ਦੋ ਭਾਲ ਬਿਰਾਜਤ ਹੈ ਅਨਿਆਰੋ ਛੁਟਿਆ ਬਾਲ ਮਹਾ ਬਿਕਰਾਲ ਵਿਸਾਲ ਲਸੈ ਰਦ ਪੰਤੂ ਜਿਆਰੋ ਛਾੜਤ ਜਵਾਲ ਲੈ ਕਰ ਬਿਆਲ ਸੋ ਕਾਲ ਸਦਾ ਪ੍ਰਤਪਾਲ ਤਿਹਾਰੋ ਭਾਣ ਸੇ ਤੇਜ ਭਿਆਨਕ ਭੂਤ ਅਜ ਭੂਤ ਸੇ ਜਿਨ ਕੇ ਤਨ ਭਾਰੇ ਭਾਰੀ ਗੁਮਾਨ ਭਰੇ ਮਨ ਭੀਤਰ ਭਾਰ ਭਰੇ ਨਹਿਸੀ ਪਗ ਧਾਰੇ ਪਾਲਕ ਜਿਉ ਭਵਕੈ ਬਿਨ ਪੈ ਰਣ ਪੈਰਵ ਭੇਰ ਬਜਾਏ ਨਗਾਰੇ ਤੇ ਪਟ ਝੂਮ ਗਿਰੇ ਰਣ ਭੂਮ ਭਵਾਨੀ ਜੂ ਕੇ ਪਲਕਾਨ ਕੇ ਮਾਰੇ ਓਟ ਕਰੀ ਨਹਿ ਕੋਟ ਪੁਜਾਨ ਕੀ ਚੋਟ ਪਰੇ ਰਣ ਕੋਟ ਸੰਘਾਰੇ ਕੋਟਨ ਸੇ ਜਿਨ ਕੇ ਤਨ ਤੇ ਬਾਸ ਵਿਸੋ ਕਬਹੂ ਨਹਿ ਹਾਰੇ ਰੋਸ ਪਰੇ ਨਾ ਪਰੇ ਰਣ ਤੇ ਤਨ ਬੋਟਿਨ ਲੈ ਨਭ ਗੀਦ ਪਧਾਰੇ ਤੇ ਨਿਰਪ ਘੂਮ ਗਿਰੇ ਰਣ ਭੂਮ ਸੋ ਕਾਲੀ ਕੇ ਕੋਪ ਕਿਰਪਾਨ ਕੇ ਮਾਰੇ ਅੰਜਨ ਸੇ ਤਨ ਉਗਰ ਉਦਾ ਯੁਧ ਧੂਮਰੀ ਧੂਰ ਪਰੇ ਗਰਬੀਲੇ ਚੌਪ ਚੜੇ ਚਹੁ ਔਰਨ ਤੇ ਚਿਤ ਭੀਤਰ ਚੌਪ ਜਿਰੇ ਚਟਕੀਲੇ ਤਾਵਤ ਤੇ ਤੁਰਵਾਸੇ ਦਸੋ ਦਿਸ ਤੇ ਛਟਦਾ ਪਟਕੇ ਬਿਗਟੀਲੇ ਰੌਰ ਪਰੇ ਰਣ ਰਾਜ ਵਿਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਕੋਟਨ ਕੋਟ ਸੋ ਚੋਟ ਪਰੀ ਨਹਿ ਓਟ ਕਰੀ ਭੈ ਅੰਗ ਨਾ ਢੀਲੇ ਜੇ ਨਿਵਟੇ ਅਕਟੇ ਭਟ ਤੇ ਚਟ ਦੈ ਛਿਤ ਪੈ ਪਟਕੇ ਗਰਬੀਲੇ ਜੇ ਨਾ ਹਟੇ ਬਿਕਟੇ ਪਟਕਾਹੂ ਸੋ ਤੇ ਚਟ ਦੈ ਚਟਕੇ ਚਟਕੀਲੇ ਰੌਰ ਪਰੇ ਰਣ ਰਾਜ ਵਿਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਤੂਮਰੀ ਧੂਰ ਪਰੇ ਤੁਮਰੇ ਤਨ ਧਾਏ ਨਿਸਾਚਰ ਲੋਹ ਕਟੀਲੇ ਮੇਚਕ ਪੱਬਨ ਸੇ ਜਿਨ ਕੇ ਤਨ ਕੌਚ ਸਜੇ ਮਦ ਮਤ ਜਟੀਲੇ ਰਾਮਪਨੈ ਪਨੈ ਅਤ ਹੀ ਰਿਸ ਸੋ ਜਗ ਨਾਇਕ ਸੋ ਰਣ ਠਾਟ ਠਟੀਲੇ ਤੇ ਛਟਦਾ ਪਟਕੇ ਛਿਤ ਪੈ ਰਣ ਰੌਰ ਪਰੇ ਰਣ ਸਿੰਘ ਰਜੀਲੇ ਬਾਜਤ ਡੰਕ ਅਤੰਕ ਸਮੈ ਲਖਿਦਾਨ ਬੰਕ ਬੜੇ ਗਰਬੀਲੇ ਛੂਟਦ ਬਾਣ ਕਮਾਨਨ ਕੇ ਤਨ ਕੈ ਨਾ ਭਏ ਤਿਨ ਕੇ ਤਨ ਢੀਲੇ ਤੇ ਜਗਮਾਤ ਚਿਤੈ ਚਪਕੈ ਚਟਦੈ ਛਿਤਪੈ ਚਟਕੇ ਚਟਕੀਲੇ ਰੌਰ ਪਰੇ ਰਣ ਰਾਜ ਵਿਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਜੰਗ ਜਗੇ ਰਣ ਰੰਗ ਸਮੈ ਅਰ ਧੰਗ ਕਰੇ ਪਟਕੋਟ ਦੁਸੀਲੇ ਰੁੰਡਣ ਮੁੰਡ ਬਿਥਾਰ ਕਨੇ ਹਰ ਕਉ ਪਹਿਰਾ ਹਾਰ ਛਵੀਲੇ ਤਾਵਤ ਹੈ ਜਿਤ ਹੀ ਤਿਤ ਹੀ ਅਰਿ ਭਾਜ ਚਲੇ ਕਿਤ ਹੀ ਕਰ ਹੀਲੇ ਰੌਰ ਪਰੇ ਰਣ ਰਾਜ ਵਿਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਸੁੰਭਨ ਸੁੰਭਤੇ ਆਦਿਕ ਸੂਰ ਸਵੇ ਉਮੜੇ ਕਰ ਕੋਪ ਅਖੰਡਾ ਕੌਜ ਕਿਰਪਾਨ ਕਮਾਨਨ ਬਾਨ ਕਸੇ ਕਰ ਧੋ ਫਰੀ ਖੰਡਾ ਖੰਡ ਭਏ ਜੋ ਅਖੰਡਨ ਤੇ ਨਹਿ ਜੀਤ ਫਿਰੇ ਬਸਦਾ ਨਵ ਖੰਡਾ ਤੇ ਜੁਧ ਕੋਪ ਗਿਰੇ ਬਨ ਓਪ ਕਿਰਪਾਨ ਕੇ ਕੀਨੇ ਕੀਏ ਕਟ ਖੰਡਾ ਟੋਟਕ ਚੰਦ ਜਬ ਹੀ ਕਰ ਕਾਲ ਕਿਰਪਾਨ ਗਹੀ ਨਹਿ ਮੋਤੇ ਪ੍ਰਭਾਤੇ ਜਾਤ ਕਹੀ ਤੇ ਤੇਜ ਲਖੇ ਪਟ ਜਾਉ ਪਟਕੇ ਮਨੁ ਸੂਰ ਚੜਿਓ ਉਡਸੇ ਸਟਕੇ ਕੋਪ ਕਾਲ ਕਿਰਪਾਨ ਕਰੰ ਗਹਿ ਕੈ ਦਲ ਦੈ ਤਨ ਬੀਜ ਪਰੀ ਕਹਿ ਕੈ ਕਟਕਾ ਇਕ ਬੀਜ ਸਭੋ ਹਨ ਹਉ ਤੁਮ ਤੇ ਨੈ ਏਕ ਬਲੀ ਗਨ ਹਉ ਸੋਇਆ ਮੰਦਰ ਤੂਰ ਮਿਰਦੰਗ ਮੁਚੰਗਨ ਕੀ ਧੁਨ ਕੈ ਲਲਕਾਰ ਪਰੇ ਅਰਮਾਨ ਭਰੇ ਮਿਲਿਆਨ ਅਰੇ ਨਾ ਗੁਮਾਨ ਕੋ ਝਾੜ ਕੈ ਪੈਗ ਟਰੇ ਤਿਨ ਕੇ ਜਮ ਜਦਿਪ ਪ੍ਰਾਨ ਹਰੇ ਨਾ ਮੁਰੇ ਤਬ ਲੋ ਇਹ ਪਾਂਤੀ ਅਰੇ ਜਸ ਕੋ ਕਰ ਕੈ ਨਾ ਚਲੇ ਡਰ ਕੈ ਲਰ ਕੈ ਮਰ ਕੈ ਪਵ ਸਿੰਧ ਤਰੇ ਜੇ ਨਾ ਮਿਟੇ ਬਿਕਟੇ ਭਟਕਾਹੂ ਸੋ ਬਾਸ ਵਿਸੋ ਕਬ ਹੂ ਨਾ ਪਛੇਲੇ ਤੇ ਗਰਜੇ ਜਬ ਹੀ ਰਣ ਮੈਂ ਗਨ ਭਾਜ ਚਲੇ ਬਿਨ ਆਪ ਅਕੇਲੇ ਤੇ ਕੋ ਵਿਕਾਰ ਕਟੇ ਛਟਦੈ ਕਦਲੀ ਬਨ ਜਿਉ ਧਰਨੀ ਪਰ ਮੇਲੇ ਸਰੋਣ ਰੰਗੀਨ ਭਏ ਪਟ ਮਾਨਉ ਭਾਗ ਸਮੈ ਸਭ ਚਾਚਰ ਖੇਲੇ ਦੋਹਰਾ ਚੜੀ ਚੰਡਕਾ ਛੰਡ ਹੋਇ ਤਪ ਤਾਂਬਰ ਸੇ ਨੈਨ ਮਤ ਭਈ ਮਦਰਾ ਪੈ ਬਖਤ ਅਟਪਟੇ ਬੈਨ ਸਵਈਆ ਸਭ ਸਤਰਨ ਕੋ ਹਨ ਹੋ ਛਿਨ ਮੈ ਸੋ ਕਹਿਓ ਬਚ ਕੋਪ ਕੀਓ ਮਨ ਮੈ ਹਰਵਾਰ ਸੰਭਾਰ ਮਹਾ ਬਲ ਧਾਰੇ ਤਵਾਏ ਕੈ ਸਿੰਘ ਤਸੀ ਰਨ ਮੈਂ ਜਗ ਮਾਤ ਕੇ ਆਯੁਧ ਹਾਥਨ ਵੈ ਚਮਕੈ ਐਸੇ ਦੈਤਨ ਕੇ ਗਨ ਮੈਂ ਲਪਕੈ ਝਪਕੈ ਬੜਵਾਨਲ ਕੀ ਦਮਕੈ ਮਨੁ ਬਾਰਿਦ ਕੇ ਬਨ ਮੈਂ ਕੋਪ ਅਖੰਡ ਕੈ ਚੰਡ ਪ੍ਰਚੰਡ ਮਿਆਨ ਦੇ ਕਾਰ ਕਿਰਪਾਨ ਗਹੀ ਦਲ ਦੇਵੋ ਦੈ ਤਨ ਕੀ ਪ੍ਰਤਨਾ ਲਖ ਤੇਗ ਛਟਾ ਛਵ ਰੀਜ ਰਹੀ ਫਿਰ ਤਿਛੜ ਕੇ ਇਹ ਭਾਂਤ ਪਰੀ ਨਹਿ ਮੋਤੇ ਪ੍ਰਵਾਹ ਤੇ ਜਾਤ ਕਹੀ ਰਿਪ ਮਾਰ ਕੈ ਭਾਰ ਪਹਾੜ ਸੇ ਬੈਰੀ ਪਤਾਰ ਲਗੇ ਤਰਵਾਰ ਬਹੀ ਦੋਹਰਾ ਤੁਮਕ ਤਬਰ ਬਰਛੀ ਬਿਸੇਖੇ ਆਸਨ ਏਕ ਚਮਕਾਹੇ ਤੁਜਾ ਪਤਾਕਾ ਪਰ ਹਰੈ ਭਾਨ ਨਾਹੇ ਰੇ ਜਾਹੇ ਰਣ ਮਾਰੂ ਬਾਜੈ ਘਨੇ ਗगन ਗੀਧ ਮੰਡਾਹੇ ਝਟਪਟ ਦੇ ਜੋਧਾ ਵਿਗਟੇ ਝਟਪਟ ਕਟ ਕਟ ਜਾਹੇ ਅਨਕ ਤੂਰ ਭੇਰੀ ਪ੍ਰਣਵ ਗੋਮੁਖ ਅਨਕ ਮਰਦੰਗ ਸੰਖ ਮੇਰ ਬੀਨਾ ਬਜੀ ਮੁਰਲੀ ਮੁਰਜਮ ਚੰਗ ਨਾਦ ਨਵੀਰੀ ਰੇ ਦੁੰਦੋ ਬਜੇ ਅਨੇਕ ਸੁਣ ਮਾਰੂ ਕਾਤਰ ਫਿਰੇ ਰਾਨ ਤਾਜ ਫਿਰਿਓ ਨ ਏਕ ਖੇਤ ਪਚਾਏ ਜੋਧਾ ਮੰਡਾਇ ਲਰਹਿ ਸਨਮ ਮੁਖਿਆਨ ਤੁਕ ਤੁਕ ਪਰੈ ਕਬੰਦ ਬਹੂ ਸੁਰਪੁਰ ਕਰੈ ਭਿਆਨ ਰਾਣ ਫਿਕਰ ਤੇ ਜੰਬੋਗ ਫਿਰਾਏ ਆਮਖੇ ਅਚਬਤ ਪ੍ਰੇਤ ਗੀਦ ਮਾਸ ਲੈ ਲੈ ਉਡਾਏ ਸੁਗਟ ਨਾ ਛਾੜੈ ਖੇਤ ਸਵਈਆ ਨਿਸਨ ਨਾਦ ਡਾਹ ਡਾਹ ਡਾਮਰ ਤੈ ਦੈ ਦਮਾ ਮਨ ਕੋ ਕਾਨੇ ਪੂਰ ਦਈ ਤਨ ਕੋ ਦਲਦਾਰਨ ਬੀਗ ਤੇ ਕਰਿ ਏਕ ਨਾ ਜਾਣੇ ਜੀਤ ਫਿਰੈ ਨਵ ਖੰਡਨ ਕਉ ਨਹਿ ਬਾਸਵ ਸੋ ਕਬਹੂ ਡਰਪਾਨੇ ਤੇ ਤੁਮ ਸੋ ਲਰ ਕੈ ਮਰ ਕੈ ਭਟ ਅੰਤ ਕੋ ਅੰਤ ਕੇ ਤਾਮ ਸਿਧਾਨੇ ਦੋਹਰਾ ਰਣ ਡਾਕਤ ਡਾਹਕਤ ਫਿਰਤ ਕਾਹਕਤ ਫਿਰਤ ਮਸਾਨ ਬਿਨ ਸੀਸਨ ਢੋਲਤ ਸੁਵਟ ਕਹਿ ਗੈ ਕਰਨ ਕਿਰਪਾਨ ਆਸੇ ਅਨੇਕ ਕਾਢੇ ਕਰਨ ਲਹਿ ਸੁਟ ਸਮੁਹਾਏ ਲਰ ਗਿਰ ਮਰ ਭੂ ਪਰ ਪਰੈ ਬਰੈ ਬਰੰਗਨ ਜਾਏ ਅਨ ਤਰਿਆ ਜਿਉ ਸਿੰਧ ਕੋ ਚਾਹਤ ਤਰਨ ਕਰ ਜਾਉ ਬਿਨ ਨੌਕਾ ਕੈਸੇ ਤਰੈ ਲੈ ਤਿਹਾਰੋ ਨਾਉ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਤੁਮ ਕਰੋ ਸਹਾਇ ਅਰਗ ਗਰਭ ਨਿਰਭਤਰੀਆਂ ਕੋ ਭੇਦ ਨਾ ਪਾਇਓ ਜਾਏ ਤਉ ਤਿਹਾਰੀ ਕਿਰਪਾ ਤੇ ਕਛ ਕਛ ਕਹੋ ਬਨਾਇ ਪ੍ਰਥਮ ਮਾਨ ਤੁਮ ਕੋ ਕਹੋ ਜਥਾ ਬੁੱਧ ਬਲ ਹੋਏ ਘਟ ਕਵਤਾ ਲਖ ਕੈ ਕਵੈ ਹਾਸ ਨਾ ਕਰਿਓ ਕੋਏ ਪ੍ਰਥਮ ਧਿਆਇ ਸ੍ਰੀ ਭਗਵਤੀ ਬਰਨੋ ਤ੍ਰਿਆ ਪ੍ਰਸੰਗ ਮੋਹ ਘਟ ਮੈਂ ਤੁਮ ਹੋਵੈ ਨਦੀ ਉਪਜੋ ਬਾਕ ਤਰੰਗ ਸੋਈਆ ਮੇਰ ਕਿਓ ਤ੍ਰਣ ਤੇ ਮੋਇ ਜਾਹੇ ਗਰੀਬ ਨਵਾਜ ਨਾ ਦੂਸਰ ਤੋ ਸੋ ਭੂਲ ਸਿਮੋ ਹਮਰੀ ਪ੍ਰਭ ਆਪ ਨ ਭੂਲਣ ਹਾਰ ਕਹੂ ਕੋ ਮੋ ਸੋ ਸੇਵ ਕਰੈ ਤੋਰੀ ਤਿਨ ਕੇ ਛਿਨ ਮੈਂ ਧਨ ਲਾਗਤ ਧਾਮ ਪਰੋਸੋ ਯਾ ਕਲ ਵਹਿ ਸਭ ਕਾਲ ਕਿਰਪਾਨ ਕੀ ਭਾਰੀ ਪੁਜਾਨ ਕੋ ਭਾਰੀ ਪਰੋਸੋ ਖੰਡਿਆ ਖੰਡਨ ਖੰਡ ਕੈ ਚੰਡ ਸੋ ਮੁੰਡ ਰਹਿ ਛਿਤ ਮੰਡਲ ਮਾਹੀ ਡਾਂਡਿਆ ਦੰਡਨ ਕੋ ਭੁਜ ਦੰਡਨ ਭਾਰੀ ਕਮੰਡ ਕੀਓ ਬਲਵਾਹੀ ਥਾਪ ਅਖੰਡਲ ਕਉ ਸੁਰ ਮੰਡਲ ਨਾਦ ਸੁਣਿਓ ਬ੍ਰਹਮੰਡ ਮਹਾਹੀ ਕਰੂਰ ਕਵੰਡਲ ਕੋ ਰਣ ਮੰਡਲ ਤੋ ਸੰਸੂਰ ਕੋ ਕਹੋ ਨਾਹੀ ਇਤ ਸ੍ਰੀ ਚਰਿਤ੍ਰ ਪਖਿਆਨੇ ਚੰਡੀ ਚਰਿਤਰੇ ਪ੍ਰਥਮ ਧਿਆਇ ਸਮਾਪਤ ਮਸਤ ਸੁਭ ਮਸਤ ਅਖਜੂ